ਨਾਇ ਹੈ ਨਾਇ ਹੈ ਪਤ ਉਪਜੈ ਸਾਲ ਆਹੀ ਸੱਚ ਸੂਤ ਜੇ ਮੰਨ ਲਈਏ ਸੱਚ ਨੂੰ ਨਾਇ ਦਾ ਅਰਥ ਤੇ ਸੱਚ ਹੈ ਜੇ ਸੱਚ ਨੂੰ ਮੰਨ ਲਈਏ ਨਾ ਵੀ ਉਹ ਸ਼ਕਤੀਸ਼ਾਲੀ ਹੈ ਫਿਰ ਜਿਹੜਾ ਬੀਜ ਹੈ ਨਾ ਬੀਜ ਮੰਨਣ ਵਾਲਾ ਬੀਜ ਸੱਚ ਨੂੰ ਮੰਨਿਆ ਨਹੀਂ ਜਾ ਸਕਦਾ ਜਿੰਨਾ ਚਿਰ ਆਦਮੀ ਇਮਾਨਦਾਰ ਨਹੀਂ ਹੈ ਜਿੰਨਾ ਚਿਰ ਇੱਕ ਮਨ ਇੱਕ ਚਿੱਤ ਨਹੀਂ ਨਾ ਉਹਨਾਂ ਚਿਰ ਸੱਚ ਨੂੰ ਨਹੀਂ ਮੰਨਦਾ ਹੈ ਜਿੰਨਾ ਜਰ ਆਪ ਹੰਕਾਰੀ ਹੈ ਸੱਚ ਨੂੰ ਕਿਵੇਂ ਮੰਨ ਲੂ ਹੰਕਾਰ ਖਤਮ ਹੋਏ ਤੇ ਸੱਚ ਨੂੰ ਮੰਨਦਾ ਹੈ ਜੇ ਸੱਚ ਨੂੰ ਮੰਨ ਲਿਆ ਸਮਝੋ ਸੋਨਾ ਬਣ ਗਿਆ ਜਿਹਨੇ ਸੱਚ ਨੂੰ ਐਕਸੈਪਟ ਕਰ ਲਿਆ ਸੋਨਾ ਪਰ ਸੱਚ ਨੂੰ ਮੰਨਣ ਵਾਲਿਆ ਹੀ ਜੰਮਦਾ ਅੰਦਰੋਂ ਫੁੱਟਦਾ ਪੱਤਾ ਜਦ ਨੇ ਕੋਈ ਵੀ ਜੰਮਦਾ ਹੈ ਤਾਂ ਪੱਤਾ ਤਾਂ ਹੁੰਦਾ ਹੀ ਹੈ ਨਾ ਨਾ ਮੰਨੀਏ ਪੱਤ ਉੱਪਰ ਸਾਲ ਆਹੀ ਸੱਚ ਸੂਝ ਪੱਤਾ ਉਪਜਦਾ ਜੋ ਪਹਿਲਾਂ ਪੱਤੇ ਹੀ ਨਿਕਲਦੇ ਨੇ ਦੋ ਕਿਸੇ ਚੀਜ਼ ਤੇ ਪੱਤਾ ਜੰਮਿਆ ਜੰਮਿਆ ਕੀ ਹੈ ਪੇੜ ਨੂੰ ਇਹ ਪੱਤਾ ਕਿਹਾ ਪਹਿਲਾਂ ਪੱਤੇ ਦੇ ਰੂਪ ਜੇ ਜੰਮਦਾ ਨਾ ਪੇੜ ਦਾ ਜਦ ਹੁੰਦਾ ਜਾਂ ਧਰਤੀ ਫੜ ਲੈਂਦਾ ਹੋ ਪੱਤ ਉਪਜਾ ਸਾਲ ਆਹੀ ਸੱਚ ਸੂਤ ਜਿਹਦੀ ਸਿਫਤਸਰਾ ਕਰਦਾ ਉਹਦਾ ਸੱਚ ਇਕੱਠਾ ਹੁੰਦਾ ਹੈ ਸੰਤੋਖ ਵੱਧਦਾ ਹੈ ਪਰਪਲ ਪਰਪਰਸਤ ਹੁੰਦਾ ਪਾਤੋ ਪਜਾ ਦਾ ਮਤਲਬ ਦੋ ਦੇ ਉਹ ਤਾਂ ਸਾਰੀ ਗੱਲ ਹੈ ਪਾਤੋ ਪਜਾ ਨਕਸ਼ਾ ਦਿਖਾਇਆ ਨਾ ਪੇੜ ਆਪਾਂ ਉਹਦੇ ਨਾਲ ਅਸਲ ਦਾ ਵੀ ਜਿਹੜੀ ਇੱਜ਼ਤ ਹੈ ਨਾ ਇੱਜ਼ਤ ਇਹਦੀ ਸੁਪੇਸ਼ਾ ਰਹਿੰਦੀ ਦੁਨੀਆ ਤੱਕ ਇੱਜ਼ਤ ਜਿਹੜੀ ਰਹਿਣੀ ਹੈ ਨਾ ਭਗਤ ਦੀ ਜਿਵੇਂ ਰਹਿੰਦੀ ਹੈ ਜਿਵੇਂ ਭਗਤਾਂ ਦੀ ਉਹ ਜੜ ਇੱਜ਼ਤ ਜਦ ਫੜਦੀ ਹੈ ਅਸਲ ਜਿਸ ਜਿਹੜੀ ਸੀ ਨਾ ਸੰਸਾਰੀ ਇੱਜ਼ਤ ਜਦੋਂ ਛੱਡ ਦਿੰਦਾ ਤਿਆਗ ਕਰ ਦਿੰਦਾ ਫਿਰ ਇੱਕ ਦਰਗਾਹੀ ਇੱਜ਼ਤ ਸੱਚੀ ਇੱਜ਼ਤ ਦੀ ਪੈਦਾ ਹੁੰਦੀ ਹੈ ਉਹ ਜੜ ਫੜਦੀ ਹੈ ਅੰਦਰ ਉਹ ਪੈਦਾ ਹੁੰਦੀ ਹੈ ਜਦ ਐਸੀ ਜੜ ਫੜਦੀ ਹੈ ਉਹ ਮਟਾਈ ਮਿਟਦੀ ਹੋਈ ਨਹੀਂ ਉਹ ਜਿੰਨਾ ਜਨ ਸੰਸਾਰ ਰਹਿੰਦਾ ਹੁਣ ਧਰੂ ਪ੍ਰਲਾਦ ਕਾਲ ਹੋਏ ਨੇ ਪਤਾ ਕਿਦਾਂ ਕਾਲ ਹੋਏ ਉਹ ਚੱਲਦਾ ਹੁਣ ਵੀ ਚੱਲਦਾ ਸਭ ਕੁਝ ਭੁੱਲ ਗਏ ਧਰੂਪਰ ਲਾਲ ਨੂੰ ਨਹੀਂ ਲੋਕ ਭੁੱਲਦੇ ਭਗਤਾਂ ਨੂੰ ਨਹੀਂ ਭੁੱਲਦੇ ਸਭ ਨੂੰ ਭੁੱਲ ਜਾਂਦੇ ਨੇ ਬੜੇ ਬੜੇ ਰਾਜੇ ਹੋਏ ਨੇ ਉਹਨਾਂ ਦੇ ਕਿਸੇ ਦੇ ਨਾਮ ਯਾਦ ਨਹੀਂ ਦਸ ਪਾਸ਼ਾ ਬੜੇ ਰਾਜੇ ਗਣਾਉਂਦੇ ਨੇ ਕਹਿੰਦਾ ਕੋਈ ਨਹੀਂ ਜਾਣਦਾ ਉਹਨਾਂ ਦਿੱਤੀ ਪੜੋਗੇ ਜਾਣ ਲਓਗੇ ਪਰ ਇਹਨਾਂ ਨੂੰ ਸਭ ਜਾਣਦੇ ਦਰਸ਼ਾਹੀ ਸੱਚ ਸਲਾਹੀ ਸੱਚ ਸੁਣੀ ਜੇ ਸਿਲਸਿਲਾ ਜਿਹੜੀ ਉਹਨਾਂ ਨੇ ਕਰਦੀ ਹੈ ਨਾ ਜਦ ਕਿਸੇ ਦੇ ਅੰਦਰੋਂ ਸੱਚ ਪੈਦਾ ਹੁੰਦਾ ਨਾ ਸੱਚੀ ਬਾਣੀ ਪ੍ਰਗਟ ਹੁੰਦੀ ਹੈ ਸਿਪਸਲਾ ਪੈਦਾ ਹੁੰਦੀ ਹੈ ਫਿਰ ਉਹ ਸਿਪਸਲਾ ਕਰਦਾ ਜਿਵੇਂ ਬਾਣੀ ਰਜੀ ਹੈ ਸਿਪਸਲਾ ਹੈ ਇਹੀ ਸੱਚ ਹੈ ਇਹੀ ਸੂਤ ਹੈ ਇਹਦੇ ਜਿਹੜਾ ਸੱਚ ਹੈ ਗੁਰਬਾਣੀ ਦੇ ਵਿੱਚ ਗੁਰਬਾਣੀ ਵਿੱਚ ਜਿਹੜਾ ਸੱਚ ਹੈ ਨਾ ਸਿਪਸਲਾ ਚ ਸੱਚ ਹੈ ਉਹੀ ਸੂਤ ਹੈ ਉਹੀ ਸਤੋਖ ਹੈ ਜੇ ਉਹ ਲੈ ਲਿਆ ਸੰਤੋਖ ਲੈ ਲਿਆ ਸੰਤੋਖ ਜਪ ਸੰਤੋਖ ਜਿਹੜਾ ਗੱਲ ਹੈ ਸੰਤੋਖ ਨੂੰ ਪਿਤਾ ਕਿਹਾ ਹੈ ਮਤ ਮਾਤਾ ਸੰਤੋਖ ਪਿਤਾ ਜਿਹੜੀ ਗੁਰਮਤ ਹੈ ਤਾਂ ਮਾਇ ਹੈ ਗੁਰਮਤ ਕੀ ਹੈ ਸਿਰਸਲਾ ਇਹ ਪਿਤਾ ਕੀ ਹੈ ਪਿਤਾ ਸੰਤੋਖ ਹੈ ਦਾ ਗਿਆਨ ਹੈ ਇਹਦੇ ਜਿਹੜੀ ਸੋਝੀ ਹੈ ਗਿਆਨ ਹੈ ਨਾ ਉਹੀ ਪਿਤਾ ਜੇ ਗਿਆਨ ਲੈ ਲਿਆ ਸਮਝੋ ਸੰਤੋਖ ਹੋ ਗਿਆ ਕੋਈ ਸੂਤ ਹੈ ਇਹਦੇ ਗਿਆਨ ਦੇ ਮਨ ਨੂੰ ਬੰਨਣਾ ਮਨ ਨੇ ਢੋਲਣਾ ਮਾਇਆ ਦੇਖ ਕੇ ਮਨ ਨੇ ਢੋਲਣਾ ਲਾਲਚ ਦੇਖ ਕੇ ਇਹ ਸਦ ਗਿਆਨ ਨੇ ਮਨ ਨੂੰ ਢੋਲਣ ਤੇ ਬਚਾਉਣਾ ਹੈ ਬੰਦ ਕੇ ਰੱਖਣਾ ਵੀ ਨਹੀਂ ਨਾ ਮਤੀਏ ਪਾਤੂ ਉਪਜਾ ਸਾਲਾ ਹੀ ਸੱਚ ਸੂਤ ਜਿਹੜਾ ਸੱਚ ਹੈ ਸਿਲਸਿਲਾ ਦੇ ਵਿੱਚ ਉਹੀ ਸੂਤ ਹੈ ਉਹੀ ਸੰਤੋਖ ਬਣਨਾ ਉਹਨੇ ਮਨ ਨੂੰ ਬਣਨਾ ਡੋਲਣ ਤੋਂ ਉਹਨੇ ਬਚਾਉਣਾ ਡੋਲਣ ਤੇ ਰੱਖੋ ਮਨ ਡੋਲ ਜਾਂਦਾ ਕੋਈ ਲਾਲਚ ਦਾ ਲਾਲਚ ਦਾ ਬਨੇ ਡੋਲਦਾ ਨਾ ਜੇ ਮਨ ਡੋਲ ਗਿਆ ਗਿਆ ਜੇ ਮਨ ਨਾ ਡੋਲਿਆ ਬਚ ਗਿਆ ਮਨ ਨੂੰ ਡੋਲਣ ਤੇ ਸੱਚ ਨੇ ਬਚਾਉਣਾ ਸਤ ਸੰਤੋਖ ਸੂਤ ਸੱਚ ਨਾਲ ਲੱਗਿਆ ਹੁਣ ਸਾਲਾ ਹੀ ਸੱਚ ਸੂਤ ਸੱਚ ਕੀ ਹੈ ਸੱਚ ਨਾਲ ਖੜਾ ਸੂਤ ਕੀ ਹੈ ਸੰਤੋਖ ਸੱਚ ਕੀ ਹੈ ਸਤ ਨਾਲ ਲੱਗਿਆ ਨਾ ਸਤ ਸੰਤੋਖ ਸੱਚ ਸੂਤ ਦਾ ਮਤਲਬ ਸਤ ਸੰਤੋਖ ਤਾਂ ਮੈਂ ਕਹਿੰਦੀ ਜਿੱਥੇ ਸੂਤ ਆਊਗਾ ਉਤੇ ਨਾਲ ਸੰਤੋਖ ਦਾ ਅਰਥ ਲੈਣਾ ਜੇ ਇੱਥੇ ਸੰਤੋਖ ਨਹੀਂ ਰੱਖਦੇ ਅਰਥ ਇਹ ਗੱਲ ਨਹੀਂ ਬਣਦੀ ਕੀ ਸਮਝ ਲੱਗੂਗੀ ਤੇਰੀ ਸੱਚ ਸੂਤ ਕੀ ਹੁੰਦਾ ਸੱਚ ਸੂਤ ਹੁੰਦਾ ਕੀ ਹੈ ਜੇ ਸੂਤ ਦਾ ਅਰਥ ਹੁਣ ਸੰਤੋਖ ਨਹੀਂ ਰੱਖਿਆ ਜਿਹੜਾ ਉੱਤੇ ਆਇਆ ਹੋਇਆ ਹੈ ਇਹ ਸੱਚ ਸੂਤ ਦਾ ਮਤਲਬ ਸੱਚ ਸੰਤੋਖ ਹੈ ਇਹਦਾ ਸੱਚ ਸੰਤੋਖ ਲੈ ਲੜਨੇ ਲੱਗਾ ਕਬੀਰ ਕਹਿੰਦੇ ਲੜਾਈ ਆ ਸਤ ਸੰਤੋਖ ਦੇ ਬਿਨਾ ਹੋ ਨਹੀਂ ਸਕਦੀ ਸਤ ਸੰਤੋਖ ਲੈ ਲੜਨੇ ਲਾਗਾ ਤੋੜੇ ਦੋਏ ਦਰਵਾਜ਼ਾ ਦੋਏ ਦਰਵਾਜ਼ੇ ਤੋੜਦੇ ਕਿਹਦੇ ਪਾਪ ਪੁੰਨ ਦੇ ਨਾ ਪਾਪ ਰਿਹਾ ਨਾ ਪੁੰਨ ਰਿਹਾ ਬਰਾਬਰ ਹੋ ਗਏ ਪਾਪ ਪੁੰਨ ਦੋ ਇੱਕ ਸਮਾਨ ਸਤ ਸੰਤੋਖ ਲੈ ਲੜਨੇ ਲਾਗਾ ਤੋੜੇ ਦੋਏ ਦਰਵਾਜ਼ਾ ਪਾਪ ਸਤ ਸੰਤੋਖ ਲੈ ਲੜਨੇ ਲਾਗਾ ਤੋੜੇ ਦੋਏ ਦਰਵਾਜਾ ਤੇ ਗੁਰ ਕਿਰਪਾ ਤੇ ਹਾਂ ਸਾਧ ਸੰਗਤ ਔਰ ਗੁਰ ਕਿਰਪਾ ਪਕੜੇ ਵਰਤੋਂ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜਿਓ ਗੜਕਾ ਰਾਜਾ ਕੌਣ ਸੀ ਮਨ ਮਨ ਕਾਬੂ ਕਰ ਲੈ ਸਤ ਸੰਤੋਖ ਬਿਨਾ ਮਨ ਕਾਬੂ ਨਹੀਂ ਹੁੰਦਾ ਮਨ ਨਹੀਂ ਜਿੱਤਿਆ ਜਾਂਦਾ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜਿਓ ਕੜਕਾ ਮਨ ਤਾਂ ਕਾਬੂ ਕਰ ਲਿਆ ਹੁਣ ਹੋਰ ਰਹਿ ਗਿਆ ਜੋ ਕੰਮ ਰਹਿ ਗਿਆ ਜੋ ਕਾਲ ਪੈ ਫਾਸੀ ਰਹਿ ਗਈ ਭਗਵਤ ਭੀੜ ਭਗਵਤ ਭੀੜ ਸ਼ਕਤ ਸਿਮਰਨ ਕੀ ਸਿਮਰਨ ਦੀ ਸ਼ਕਤੀ ਨਾਲ ਕਿਉਂਕਿ ਇੱਥੇ ਸਿਮਰਨ ਸ਼ੁਰੂ ਹੋਣਾ ਜੋ ਮਨ ਜਿੱਤੇ ਦੇ ਬਾਅਦ ਸਿਮਰਨਾ ਇਹ ਪਹਿਲੇ ਹੀ ਫੜ ਲਈ ਵਾਲਾ ਇਹਨਾਂ ਨੇ ਮਨ ਜਿੱਤਿਆ ਨਹੀਂ ਗਿਆ ਮਨ ਖੜਿਆ ਨਹੀਂ ਸਿਮਰਨ ਪਹਿਲੇ ਸ਼ੁਰੂ ਕਰ ਲਿਆ ਭਗਤ ਭੀੜ ਸ਼ਕਤੀ ਸਿਮਰਨ ਕੀ ਕੱਟੀ ਕਾਲ ਪੈ ਫਸੀ ਤਾਂ ਘਟ ਹੁੰਦੀ ਹੈ ਕਿਤੇ ਕਾਲ ਪੈ ਫਸੀ ਦਾਸ ਕਬੀਰ ਚੜਿਓ ਘੜ ਉੱਪਰ ਰਾਜ ਲਿਓ ਅਵਨਾਸ਼ੀ ਉਹ ਅਗਲੀ ਗੱਲ ਹੈ ਇੱਥੇ ਤੱਕ ਤਾਂ ਦੋ ਪਦਾਰਥ ਦੇ ਸਤ ਸੰਤੋਖ ਤੱਕ ਦੋਏ ਪਦਾਰਥ ਦੇ ਮੁਕਤੀ ਹੋ ਗਈ ਹੈ ਕਾਲ ਪੈ ਫਸੀ ਨਹੀਂ ਘਟ ਹੋਈ ਹੈ ਜੀ ਉੱਥੋਂ ਆਈ ਹੋਈ ਹੈ ਗੱਲ ਸਾਰੀ ਕਬੀਰ ਨੇ ਕਹਿੰਦਾ ਤਾਂ ਸਭ ਸੰਤੋਖ ਲੈ ਲੜਦੇ ਲੱਗ ਉਸੇ ਗੱਲ ਦੀ ਵਿਆਖਿਆ ਕਰਨੇ ਨੇ ਗੁਰੂ ਨਾਨਕ ਕਬੀਰ ਦੀ ਗੱਲ ਹਾਂਜੀ ਦਰਗਾਹ ਅੰਦਰ ਪਾਈਆ ਤਾਗਰ ਨਾ ਟੁੱਟ ਸਪੂਤ ਦਰਗਾਹ ਅੰਦਰ ਪਾਈਆ ਇਹਦਾ ਦਰਗਾਹ ਦੇ ਅੰਦਰ ਨਾਲ ਜਾਂਦਾ ਦਰਗਾਹ ਸਾਰਿਆਂ ਦੇ ਪਾਇਆ ਹੋਇਆ ਹੈ ਜਿੰਨੇ ਦਰਗਾਹ ਬੈਠੇ ਨੇ ਜਿਹੜੇ ਹੋਏ ਸਾਰਿਆਂ ਦੇ ਜਿਹੜੇ ਜਿਹਨੇ ਦਰਗਾਹ 'ਚ ਪਾਏ ਜਾਂਦੇ ਨੇ ਸਿੱਖ ਉਹਦੇ ਜਵਾਬ ਦਿੰਦੇ ਨੇ ਕਹਿੰਦੇ ਜਿਹੜੇ ਹੁੰਦਾ ਹੀ ਨਹੀਂ ਉਹ ਕਹਿੰਦੇ ਨੇ ਜਿਹੜੇ ਉਹ ਜਿਹਨੇ ਉਹਦੇ ਖਿਲਾਫ ਨੇ ਉਹ ਕਹਿੰਦੇ ਦਰਗਾਹ ਅੰਦਰ ਪਾਈਏ ਦਰਗਾਹ ਵਾਲੇ ਨੇ ਸਾਰਿਆਂ ਦੇ ਜਿਹਨੇ ਪਾਇਆ ਹੋਇਆ ਹੈ ਤੱਗ ਨਾ ਟੁੱਟ ਸਪੂਤ ਇਹ ਤੱਗ ਜਿਹੜਾ ਹੈਗਾ ਨਾ ਇਹ ਸੰਤੋਖ ਇਹ ਨਹੀਂ ਟੁੱਟਦਾ ਜਿਹੜਾ ਚੇਲਾ ਇਹ ਬਾਲ ਦੇ ਪੂਤ ਦਾ ਮਨ ਚੇਲਾ ਇੱਕ ਹੈ ਇੱਕ ਸਿਆ ਪਾਰਕ ਜਿਹੜਾ ਸੱਚ ਦਾ ਸੂਤ ਪਾ ਲਵੇ ਨਾ ਸੰਤੋਖ ਉਹ ਫਿਰ ਸੱਚ ਆਪਣੇ ਚਿਹਰੇ ਨਾਲ ਖੜਾ ਰਹਿੰਦਾ ਉਹ ਨਹੀਂ ਟੁੱਟਦਾ ਟੁੱਟਣ ਦਿੰਦਾ ਉਹ ਮਨ ਟੁੱਟਦਾ ਹੀ ਨਹੀਂ ਹੈ ਸੰਤੋਖ ਦਾ ਟੁੱਟ ਜਾਣਾ ਮਨ ਦਾ ਟੁੱਟ ਜਾਣਾ ਹੈ ਮਨ ਸਾਬਤ ਰਹਿੰਦਾ ਫਿਰ ਦਿਲ ਸਾਬਤ ਰਹਿੰਦਾ ਉਹ ਨਹੀਂ ਟੁੱਟਦਾ ਡੋਲਦਾ ਨਹੀਂ ਹੈ ਮਹੱਲਾ ਪਹਿਲਾ ਉਸ ਦਾ ਮੰਦਾ ਹਾਂ ਉਸ ਦਾ ਟੁੱਟ ਜਾਣਾ ਮੰਦਾ ਟੁੱਟ ਜਾਣਾ ਹਾਂ ਮੰਦਾ ਟੁੱਟ ਜਾਣਾ ਕਹਿੰਦਾ ਮਨ ਟੁੱਟ ਗਿਆ ਟੁੱਟ ਗਿਆ ਢੇਰੀ ਹੋ ਗਿਆ